ਆ ਹੱਥਾਂ ਵਿੱਚ ਜਿਹੜੀਆਂ ਰੇਖਾਂ ਨੇ ਨਾ ਇਹ ਐਵੇਂ ਨਹੀਂ ਸਾਰੀਆਂ ਨਹੀਂ ਇੱਕੋ ਜੀਆਂ ਨਹੀਂ ਮੱਥੇ ਦੀ ਰੇਖਾ ਐਵੇਂ ਨਹੀਂ ਪੈਰਾਂ ਦੀ ਰੇਖਾ ਐਵੇਂ ਨਹੀਂ ਇਹਦੇ ਵਿੱਚ ਕੋਈ ਚੀਜ਼ ਹੈ ਪਰ ਪਤਾ ਜਿਹਨੂੰ ਉਹ ਹੀ ਦੱਸ ਸਕਦਾ ਇਹ ਪੜਦਾ ਨੂੰ ਪੁੱਛੋ ਇਹਦਾ ਮਤਲਬ ਕੀ ਹੈ ਕਈ ਵਾਰੀ ਇੱਕ ਦਿਨ ਵਿੱਚ ਦੋ ਤਿੱਥਾਂ ਆ ਜਾਂਦੀਆਂ ਨੇ ਤੇ ਕਈ ਵਾਰੀ ਇੱਕ ਤਿੱਥ ਦੋ ਦਿਨਾਂ ਵਿੱਚ ਹੋ ਜਾਂਦੀ ਤੋਂ ਉਹ ਪੰਜਵੀਂ ਚ ਉਹਨਾਂ ਨੂੰ ਫਰਕ ਪੈ ਸਕਦਾ ਵੀਰਵਾਰ ਜਿਹੜਾ ਸੀ ਨਾ ਗੁਰੂਵਾਰ ਜਿਸ ਨੂੰ ਕਹਿੰਦੇ ਨੇ 1872 ਤੇ ਵੀਰਵਾਰ ਵਾਲੇ ਦਿਨ ਮੇਰੇ ਸਤਿਗੁਰੂ ਆਪ ਸਿੰਘ ਸੱਤੇ ਪਾਤਸ਼ਾਹ ਜੀ ਦਾ ਪ੍ਰਾਦਰਭਾਵ ਦੁਨੀਆ ਸੁੱਕੀ ਜਿਹੜੀ ਸਿੱਖੀ ਸੁੱਕ ਗਈ ਸੀ ਬਸੰਤ ਰੋਤ ਆਈ ਬਸੰਤ ਵਿੱਚ ਬਸੰਤ ਵਿੱਚ ਤੁਹਾਨੂੰ ਪਤਾ ਉਹ ਤੋਂ ਪਹਿਲਾਂ ਟੱਕਰ ਪੈਂਦਾ ਆਪਣੇ ਦੇਸ਼ ਇੱਥੇ ਸਾਡੇ ਨਾਲ ਵੀ ਬਹੁਤੀਆਂ ਬਰਫਾਂ ਪੈਂਦੀਆਂ ਨੇ ਇੱਥੇ ਤੇ ਦਰਖਤਾਂ ਦੇ ਵੀ ਕਰੋੜ ਮਰੋੜ ਰਹਿੰਦੇ ਨੇ ਨਾ ਪਰ ਉੱਥੇ ਵੀ ਤੁਹਾਨੂੰ ਪਤਾ ਹੈ ਕਿ ਜਿੰਨੀ ਫਸਲ ਹੁੰਦੀ ਹੈ ਉਹ ਕਿਸ ਤਰ੍ਹਾਂ ਕੱਕਰ ਜਿਹੜਾ ਉਹਦੇ ਸਿਰ ਨੂੰ ਮਰੋੜ ਕੇ ਧਰਤੀ ਵਿੱਚ ਲੈ ਜਾਂਦਾ ਜਿਸ ਤਰ੍ਹਾਂ ਕੱਕਰ ਨੇ ਉਹ ਸਮਝੋ ਫਸਲ ਨੂੰ ਤਬਾਹ ਕਰ ਦਿੱਤਾ ਇਸੇ ਤਰ੍ਹਾਂ ਪਾਪਾ ਰੂਪੀ ਕੱਕਰ ਨੇ ਸਿੱਖੀ ਰੂਪ ਫਲਵਾੜੀ ਜਿਹੜੀ ਸੀ ਉਸ ਦਾ ਸਤਿਆਨਾਸ਼ ਕਰ ਤੇ ਜਦੋਂ ਆ ਜਾਂਦੀ ਹੈ ਬਸੰਤ ਉਸ ਵਕਤ ਫਿਰ ਉਹ ਦਰਖਤ ਜਿਹੜੇ ਨੇ ਉਹ ਫੁੱਲਦੇ ਨੇ ਤੇ ਕਰੂਮਾ ਆਉਂਦੀਆਂ ਨੇ ਮੇਰੇ ਗੁਰੂ ਨਾਨਕ ਸਿੰਘ ਸੱਚੇ ਪਾਤਸ਼ਾਹ ਜਦੋਂ ਬਸੰਤ ਵਾਲੇ ਦਿਨ ਆਏ ਨਾ ਇਹ ਸਮਝੋ ਸਿੱਖੀ ਦੀਆਂ ਆ ਕੇ ਫੁੱਟਣ ਲੱਗ ਪਏ ਤੇ ਜਿਹੜੇ ਕੁੜਾ ਕੇ ਸਿੱਖ ਸਨ ਉਹਨਾਂ ਨੂੰ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਬੜਾ ਕੁਝ ਕੀਤਾ ਉਹਨਾਂ ਵਿਸਤਾਰ ਨਾਲ ਦੱਸਣ ਦਾ ਇਹਨਾਂ ਟਾਈਮ ਨਹੀਂ ਤੇ ਕੀ ਕੀ ਕੁਝ ਉਹਨਾਂ ਕੀਤਾ ਕਿੱਥੋਂ ਤੱਕ ਉਹਨਾਂ ਸਿੱਖੀ ਜਿਹੜੀ ਇਸ ਤੋਂ ਨਾਬੂਦ ਹੋ ਰਹੀ ਸੀ ਉਸ ਨੂੰ ਫਿਰ ਪੁਨਰ ਜਨਮ ਦਿੱਤਾ ਸੋ ਸਜਣੋ ਮੈਂ ਕਹਿੰਦਾ ਹਾਂ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਆਉਂਦੇ ਤੇ ਸਾਰਿਆਂ ਦੀ ਸੁੰਨਤ ਹੋ ਜਾਂਦੀ ਜੋ ਲਿਖਿਆ ਕਿਸੇ ਮਹਾਤਮਾ ਨੇ ਕਵੀ ਨੇ ਕਿ ਨਾ ਜਾਣੋ ਅਬ ਕੀ ਨਾ ਜਾਣੋ ਜਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੇ ਸੁੰਨਤ ਹੋਤੀ ਤਾਂ ਜਿਤਨਾ ਅਗਰ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਸਾਰਿਆਂ ਦੀ ਸੁੰਨਤ ਹੋ ਜਾਂਦੀ ਅਗਰ ਗੁਰੂ ਰਾਮ ਸਿੰਘ ਸੱਚੇ ਪਾਸ਼ਾ ਨਾ ਹੁੰਦੇ ਤੇ ਸਿੱਖੀ ਜਿਹੜੀ ਸੀ ਖਤਮ ਹੋ ਗਈ ਫਿਰ ਗੁਰੂ ਰਾਮ ਸਿੰਘ ਨੇ ਸਿੱਖੀ ਨੂੰ ਤਰਜੀਹ ਆ ਜੋ ਕੁਝ ਅੱਜ ਤੁਸੀਂ ਬਾਹਰ ਦੇਸ਼ਾਂ ਦੇ ਸ਼ਾਂਤਰਾ ਵਿੱਚ ਦੇਖਦੇ ਹੋ ਇਹ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਦੇਣ ਹੈ ਸਾਨੂੰ ਤੇ ਜਿਹੜਾ ਦੇਣ ਤੋਂ ਵੱਖਰੇ ਹੋ ਜਾਣ ਜ਼ਾਤ ਪਿਆਰੀ ਤੇ ਵਿਸਰਿਆ ਦਾਤਾਰ ਉਹ ਜਿਹੜੀ ਦੇਰ ਹੈ ਜਿਹਦੀ ਦੇਰ ਦਿੱਤੀ ਹੈ ਜਿਹੜਾ ਉਹਨੂੰ ਵਿਸਰ ਜਾਂਦਾ ਉਹ ਅਖਿੰਦ ਕਣਾ ਵਿੱਚ ਗਿਣਿਆ ਜਾਂਦਾ ਇਸ ਵਾਸਤੇ ਸਾਧ ਸੰਗਤ ਜੀ ਇਹ ਜਿਹੜਾ ਇਸ ਵਕਤ ਸਤਗੁਰਾਂ ਦੇ ਚਰਨਾਂ ਵਿੱਚ ਸਾਰਾ ਜਥਾ ਆਇਆ ਨਾ ਇਹ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਪ੍ਰਦੇਸ਼ ਗਵਨ ਸ਼ਤਾਬਦੀ ਬਣਾਉਣ ਵਾਸਤੇ ਆਇਆ ਆ ਸੋ ਸਤਿਗੁਰੂ ਨਾਨਕ ਸਿੰਘ ਸੱਚੇ ਪਾਤਸ਼ਾਹ ਨੇ ਆ ਕੇ ਸਾਨੂੰ ਪੁਨਰ ਜਨਮ ਦਿੱਤਾ ਸਿੱਖਾਂ ਨੂੰ ਆਖਿਆ ਉਠੋ ਮਾਸ ਛੱਡੋ ਸ਼ਰਾਬ ਛੱਡੋ ਚੋਰੀ ਯਾਰੀ ਛੱਡੋ ਸਦਾ ਰਾਤ ਕੇ ਸ਼ਰਾਬ ਕਰਿਆ ਕਰੋ ਪੰਜ ਬਾਣੀ ਦਾ ਨਿਤਨੇਮ ਕਰਿਆ ਕਰੋ ਉਹ ਸਿੱਖ ਜਿਹੜੇ ਸਨ ਫਿਰ ਉਹਨਾਂ ਨੂੰ ਪ੍ਰਫੁੱਲਤ ਕਰ ਦਿੱਤਾ ਤੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖੀ ਦਾ ਬੂਟਾ ਫੇਰਨਾ ਸੋ ਮੈਂ ਅਰਜ਼ ਕਰਾਂਗਾ ਤੁਹਾਡੇ ਅੱਗੇ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਤੇ ਜਿਹੜੇ ਤੁਸੀਂ ਇੱਥੇ ਸੱਜਣ ਆਏ ਹੋ ਤੁਸੀਂ ਕਮ ਅਜ਼ ਕਮ ਹੋਰ ਕੁਝ ਨਹੀਂ ਤੇ ਸਤਿਗੁਰਾਂ ਦਾ ਦਰਸ਼ਨ ਕੀਤਾ ਹੈ ਮੈਂ ਇੱਕ ਨਿੱਕੀ ਜੀ ਸਾਖੀ ਸੁਣਾ ਕੇ ਨਾ ਫਿਰ ਖਤਮ ਕਰ ਦੇਣਾ ਇੱਕ ਬਾਦਸ਼ਾਹੀਆਂ ਕਿਤਾਬ ਲਿਖੀ ਹੈ ਐਸਾ ਚਰਮ ਸਿੰਘ ਉਹਦੇ ਵਿੱਚ ਕੋਈ ਨਿੱਕੀ ਜੀ ਸਾਖੀ ਲਿਖੀ ਉਹਨ ਲਿਖਿਆ ਚੂਈ ਪੁੜਕਦੀ ਵੇਖ ਇਲਨੇ ਨੇ ਪਕੜ ਉਡਾਰੀ ਲਾਈ ਰੱਬ ਸਬੱਬੀ ਪੰਜੋਂ ਨਿਕਲੀ ਤੇ ਮੁਰ ਧਰਤੀ ਵੱਲ ਆਈ ਇੱਕ ਰਿਸ਼ੀ ਦੇ ਉੱਤੇ ਡਿੱਗੀ ਤਰਸ ਉਸ ਨੂੰ ਆਇਆ ਤੇ ਮੰਤਰ ਪੜ ਕੇ ਰਿਸ਼ੀ ਉਹ ਨੂੰ ਉਸ ਨੂੰ ਕੰਨਿਆ ਰੂਪ ਬਣਾਇਆ ਚੂਹੀ ਕੋਠੀਆਂ ਮਾਰਦੀ ਐ ਇਹ ਲਾਈ ਇਹਨੇ ਨੇ ਚੂਹੀ ਨੂੰ ਫੜਿਆ ਪੰਜੇ 'ਚ ਲੈ ਕੇ ਤਾਂ ਨਹੀਂ ਤਾਂ ਲੈ ਪਰ ਜਿਹਨੂੰ ਰੱਬ ਰੱਖੇ ਉਹਨੂੰ ਕੌਣ ਮਾਰੇ ਮੋਏ ਹੋਏ ਨੂੰ ਦੇ ਜਵਾਬ ਨਾ ਭਗਵਾਨ ਹੋਏ ਹੱਕ ਵਿੱਚ ਤੇ ਪ੍ਰਭ ਪਾਵੇ ਦਿਨ ਸਾਥ ਦੇ ਰੱਖ ਉਹ ਵੀ ਬਦੀ ਹੋਈ ਸੀ ਉਹਦਾ ਪਹੁੰਚਾ ਜਰਾ ਕੁ ਢਿੱਲਾ ਹੋਇਆ ਤੇ ਉਹ ਪਹੁੰਚੇ ਜੋ ਡਿੱਗ ਪਈ ਜਦੋਂ ਡਿੱਗੀ ਤੇ ਥੱਲੇ ਸੰਤ ਬੈਠੇ ਸੰਤ ਮੱਥਿਆ ਕਰਦੀ ਸੰਤਾਂ ਵੇਖਿਆ ਉਹ ਮੇਰੇ ਤੇ ਚੂਹੀ ਡਿੱਗ ਪਈ ਏ ਸੰਤਾਂ ਨੂੰ ਤਰਫਾ ਗਿਆ ਮੰਤਰ ਪੜ ਕੇ ਤੇ ਕਨਿਆ ਬਣਾ ਦਿੱਤੀ ਕਨਿਆ ਰੂਪ ਬਣਾਇਆ ਉਹ ਹੁਣ ਸੁੰਦਰ ਕਨਿਆ ਮਨ ਵਿੱਚ ਖੇੜੇ ਫਲ ਖਾਵੇ ਫੁੱਲ ਸੁੰਗੇ ਨਦੀਆਂ ਦੇ ਵਿੱਚ ਕਰੇ ਇਸ਼ਨਾਨ ਤੇ ਕਪਲਾ ਗੋਵਾ ਚੁੰਗੇ ਫੁੱਲ ਤੋੜ ਕੇ ਸੁੰਗਦੀ ਏ ਨਦੀਆਂ ਇਸ਼ਨਾਨ ਕਰਦੀ ਏ ਗੋਵਾਂ ਦਾ ਦੁੱਧ ਪੀਂਦੀ ਏ ਤੇ ਆਪਣੇ ਪਿਤਾ ਸਰੂਪ ਸੰਤਾਂ ਦੇ ਕੋਲ ਜੀ ਜਦੋਂ ਜਵਾਨ ਹੋਈ ਨਾ ਯੁਵਾ ਹੋਈ ਤਾਂ ਲੱਗੀਆਂ ਸੋਚਾ ਇਸ ਦਾ ਕੰਤ ਬਣਾਈਏ ਤੇ ਕੋਈ ਬਲੀ ਪ੍ਰਤਾਪੀ ਸੁਰਨਾ ਇਸ ਦਾ ਢੰਗ ਰਚਾਈਏ ਤੇ ਕੋਈ ਬਲੀ ਪ੍ਰਤਾਪੀ ਸੁਰਨਾ ਇਸ ਦਾ ਕੰਤ ਬਣਾਈਏ ਉਹ ਸਾਧੂ ਨੇ ਜਦੋਂ ਵੇਖਿਆ ਨਾ ਲੜਕੀ ਨੂੰ ਜਵਾਨ ਹੋ ਗਈ ਐ ਤੇ ਤੁਹਾਨੂੰ ਪਤਾ ਸਮਝੀ ਜਵਾਨ ਲੜਕੀਆਂ ਘਰ ਨਹੀਂ ਪਾਦੀਆਂ ਸਤਿਗੁਰੂ ਰਾਮ ਸਿੱਖ ਦੇ ਪਾਸ਼ਾ ਨੇ ਹੁਕਮ ਕੀਤਾ ਸੀ ਕਿ 16 ਸਾਲ ਦੀ ਲੜਕੀ ਤੇ 18 ਸਾਲ ਦਾ ਮੁੰਡਾ 16 ਸਾਲ ਤੋਂ ਲਗਾ ਨਹੀਂ ਜਾਣੀ ਜਾਈ ਲੜਕੀ ਨੂੰ ਜ਼ਰੂਰ ਵਿਆਹ ਦੇਣਾ ਚਾਹੀਦਾ ਪਰ ਵਕਤ ਦੀ ਨਜ਼ਾਕਤ ਨੂੰ ਵੇਖ ਕੇ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਖੱਤੇ ਪਾਸ਼ਾ ਦੇ ਵਿੱਚ ਤਰਮੀਮ ਕਰ ਦਿੱਤੀ ਉਹਨਾਂ ਆਖਿਆ ਵਕਤ ਬੜਾ ਭਿਆਨਕ ਹੈ ਇਹ ਸੋਚਦੇ 16 ਸਾਲ ਦੀ ਬਜਾਏ ਉਹਨਾਂ ਨੇ 14 ਸਾਲ ਕਰ ਦਿੱਤੇ ਜਿਹੜੇ ਅੱਜ ਕੱਲ 30 30 ਸਾਲ ਦੀਆਂ ਲੜਕੀਆਂ ਨਹੀਂ ਬਣਾਉਂਦੇ ਵਿਆਹਦੇ ਅਗਰ ਆਪ ਕੋਈ ਕਰਮ ਕੋਈ ਕੰਮ ਕਰ ਬੈਠੇ ਤੇ ਉਹਦੇ ਜ਼ਿੰਮੇਵਾਰ ਬਾਪ ਦੇ ਬਾਕੀ ਉਹਦੇ ਮਾਤਾ ਪਿਤਾ ਵੀ ਉਸਦੇ ਨਾਲ ਉਹ ਫਕੀਰ ਕਹਿੰਦਾ ਹੈ ਜਵਾਨ ਹੈ ਇਸ ਦਾ ਹੁਣ ਮੈਂ ਵਿਆਹ ਕਰ ਦਿਆਂ ਕਹਿੰਦਾ ਮੈਂ ਪੁੱਛ ਲਾਂ ਕਹਿੰਦਾ ਪੁੱਤਰੀ ਜਿਸ ਸੰਗ ਚਾਹੇ ਉਸੇ ਸੰਗ ਵਿਆਹਾਂ ਕਹੇ ਤੇ ਸੂਰਜ ਦੇਵ ਦੇ ਨਾਲ ਮੈਂ ਤੇਰਾ ਲਗਨ ਰਚਾਵਾਂ ਪੁੱਤਰੀ ਜਿਹਦੇ ਨਾਲ ਆਖੇ ਵਿਆਹ ਦੇ ਆਖੇ ਤੇ ਤੈਨੂੰ ਮੈਂ ਸੂਰਜ ਦੇਵ ਨਾਲ ਵਿਆਹ ਲਿਆ ਉਹ ਕਹਿੰਦੀ ਹੈ ਨਹੀਂ ਪਿਤਾ ਜੀ ਸੂਰਜ ਨਹੀਂ ਜੇ ਪ੍ਰਤਾਪੀ ਪਾਰਾ ਬੱਦਲ ਚੜਿਆ ਡਰਦਾ ਮਾਰਾ ਲੁਕ ਜਾਂਦਾ ਹੈ ਸਾਰਾ ਸੂਰਜ ਕਾਦਾ ਬੜਾ ਵੱਡਾ ਹੈ ਕਬਹੂ ਦਿਵਸ ਨਾ ਨੇ ਬੜਾ ਕਬ ਹੂ ਪ੍ਰਗਟ ਪ੍ਰਸੰਗ ਉਪਜਾਇ ਬਿਨ ਸਹਿ ਗਿਆਨ ਜਿਵੇਂ ਪਾਇਸ ਸੰਗ ਸੰਗ ਤੁਲਸੀ ਦਾ ਹੀ ਲਿਖਦੇ ਕਹਿੰਦੀ ਹੈ ਬੱਦਲ ਕਾਦਾ ਵੱਡਾ ਹੈ ਸੂਰਜ ਕਾਦਾ ਵੱਡਾ ਜਦੋਂ ਬੱਦਲ ਹੁੰਦੇ ਨੇ ਤੇ ਸੂਰਜ ਨੂੰ ਲੁਕਾ ਦਿੰਦਾ ਤਾਂ ਫਿਰ ਪੁੱਤਰੀ ਦੇਵ ਤੇਰਾ ਹੈ ਬੱਦਲਾਂ ਦੇ ਸੰਗ ਮਿਲ ਜਾਂਦਾ ਫਿਰ ਸੂਰਜ ਨਾਲ ਬਦਲ ਵੱਡੇ ਨੇ ਤੇ ਬਦਲਾ ਵੱਲ ਯਾਰ ਨਹੀਂ ਪਿਤਾ ਜੀ ਪੌਣ ਦੇਵ ਬਦਲਾ ਨੂੰ ਮਾਰਿਓ ਡਾਂਡਾ ਪੌਣ ਆਉਂਦੀ ਹੈ ਤੇ ਪੱਛਮ ਕੀ ਬਾਤ ਪਾਏ ਬਾਦਲ ਪਰਾਤ ਜਾਏ ਹੂ ਪਰਾਤ ਜਾਏ ਜਸ ਲੋਕ ਵਾਂ ਉਡਾ ਕੇ ਲੈ ਜਾਂਦਾ ਬਦਲਾਂ ਦੇ ਚਲਿਆ ਦੇ ਪੁਰਾ ਉਡਾ ਕੇ ਲੈ ਜਾਏਗਾ ਕਹਿੰਦੇ ਨੇ ਨਹੀਂ ਤਾਂ ਫਿਰ ਪੁੱਤਰੀ ਦਿਲ ਤਰਾ ਹੈ ਬਦਲਾਂ ਦੇ ਸੰਗ ਮੇ ਜਾਂਦਾ ਨਹੀਂ ਪਿਤਾ ਜੀ ਪੌਣ ਦੇਵ ਬਦਲਾ ਨੂੰ ਮਾਰ ਫੜਾਂਦਾ ਪੌਣ ਆਉਂਦੀ ਹੈ ਤੇ ਬਦਲਾਂ ਨੂੰ ਲੈ ਜਾਂਦੀ ਹੈ ਤਾਂ ਫਿਰ ਪੁੱਤਰੀ ਪੌਣ ਹੈ ਹੈਵੜ ਤੇਰੇ ਲਾਇਕ ਉਹਦੇ ਨਾਲ ਵਿਆਹ ਦੇ ਨਹੀਂ ਪਿਤਾ ਜੀ ਪੌਣ ਦੇਵ ਤੋਂ ਪਰਬਤ ਹੁੰਦੇ ਫਾਇਕ ਪੌਣ ਟਕਰਾਂ ਲੱਖਾਂ ਮਾਰੇ ਤੇ ਪਰਬਤ ਮੂਲ ਨਹੀਂ ਹਿਲਦਾ ਹਵਾ ਲੱਖਾਂ ਟਕਰਾਂ ਮਾਰਦੇ ਤੇ ਪਰਬਤ ਹਿਲਦਾ ਤਾਂ ਫਿਰ ਪੁੱਤਰੀ ਦੇਵਤੇ ਤੇ ਹੈ ਪਰਬਤ ਦੇ ਸੰਗ ਮਿਲਦਾ ਫਿਰ ਆਖੀ ਦੇ ਪਰਬਤ ਨਾਲ ਵਿਆਹ ਲਿਆ ਕਹਿੰਦੀ ਇਹ ਨਹੀਂ ਪਿਤਾ ਜੀ ਉਹਦੇ ਦਿਲ ਵਿੱਚ ਚੂਹਾ ਕੱਢਦਾ ਖੋੜਾ ਤਾਂ ਤੇ ਚੂਹਾ ਹੀ ਸਭ ਤੋਂ ਚੰਗਾ ਤੇ ਉਹ ਹੀ ਵਰ ਮੈਨੂੰ ਉਹ ਪਿਛਲੇ ਜਨਮ ਵਿੱਚ ਨਾ ਚੂਹੀ ਕਹਿੰਦੀ ਹੈ ਪਿਤਾ ਜੀ ਉਹਦੇ ਢਿੱਡ 'ਚ ਚੂਹਾ ਖੁੱਲਾ ਕਰ ਲੈਂਦਾ ਇਸ ਵਾਰ ਮੈਂ ਨਾ ਚੂਹੇ ਨਾਲ ਵਿਆਹ ਕਰਾਂ ਤੁਰ ਫਿੱਟੇ ਨੂੰ ਕਹਿ ਰਿਸ਼ੀ ਨੇ ਗੁੱਦੋ ਫੜ ਕੇ ਟੂਈ ਤੇ ਸੁਥਰੇ ਸੁੰਦਰ ਪਰੀ ਬਣਾਈ ਤੇ ਮੁੜ ਚੂਈ ਦੀ ਔਰ ਹਥਿਆਰ ਨੇ ਤੈਨੂੰ ਕਿੱਥੇ ਦਾ ਕਿੱਥੇ ਕਰ ਹੈ ਇੰਨਾ ਉੱਚਾ ਤੇ ਜਾ ਕਮਲੀਏ ਤੂੰ ਚੂਈ ਦੀ ਚੂਈ ਰਹਿ ਗਈ ਜਦੋਂ ਉਹਨਾਂ ਆਖਿਆ ਨਾ ਜਾ ਕਮਲੀਏ ਚੂਈ ਦੀ ਚੂਈ ਰਹਿ ਗਈ ਉਹਨਾਂ ਨੇ ਮਾਰੀ ਤੇ ਪੁੱਛਣੀ ਤੇ ਉਹ ਚੂਈ ਬਣ ਕੇ ਦੇ ਅੰਦਰ ਵੜ ਗਈ ਕਿਤੇ ਸੋ ਮੇਰਾ ਮਤਲਬ फिर ਕਹਿਣ ਤੋਂ ਹੈ ਕਿ ਅਸੀਂ ਨਾ ਹੋਏ ਯਥਾ ਗਤੋ ਗਤਾ ਯਥਾ ਆਤਮ ਤਥਾ ਗਤਾ ਹੇਠ ਪਰਾਈ ਉੱਤੇ ਥੱਲੇ ਜਿਹੋ ਆਏ ਉਹ ਜਾਈ ਚੱਲੇ ਤੀਰਥਾਂ ਤੇ ਜਾਂਦੇ ਸਨ ਸਾਡੇ ਮੇਰਾ ਪੰਡਤਾਂ ਦੇ ਘਰ ਦਾ ਜਨਮ ਹੈ ਨਾ ਤੇ ਸਾਡੇ ਘਰ ਬੜੇ ਪੰਡਤ ਆਉਂਦੇ ਸੀ ਸਨ ਤੇ ਉਹਨਾਂ ਨੂੰ ਕਈ ਵਾਰੀ ਆਖਣਾ ਜੀ ਕੇਲਾ ਖਾ ਲਓ <laughs> ਇਹ ਮੈਂ ਤੇ ਹਰਦੁਆਰ ਜਾ ਕੇ ਛੱਡ ਆਇਆ ਸਾਂ ਕਿਸੇ ਨੂੰ ਆਖਣਾ ਮਸਰਾਂ ਦੀ ਦਾਲ ਖਾ ਲੈ ਇਹ ਮੈਂ ਜੀ ਹਰਦੁਆਰ ਜਾ ਕੇ ਛੱਡ ਆਇਆ ਸਾਂ ਹਾਂਜੀ ਇਹ ਚੀਜ਼ਾਂ ਨਹੀਂ ਹਰਦੁਆਰ ਜਾ ਕੇ ਛੱਡੀ ਦੀਆਂ ਤੀਰਥਾਂ ਤੇ ਗੁਰਪੁਰਬਾਂ ਤੇ ਸਤਗੁਰਾਂ ਦੇ ਦਰਸ਼ਨ ਕਰਨ ਜਾਈਏ ਉੱਥੇ ਛੱਡਣਾ ਕੀ ਹੁੰਦਾ ਚੋਰੀ ਛੱਡਿਓ ਯਾਰੀ ਛੱਡਿਓ ਠੱਗੀ ਛੱਡਿਓ ਮਾਲ ਛੱਡਿਓ ਸ਼ਰਾਬ ਛੱਡਿਓ ਪਹਿਲੇ ਕੰਮ ਛੱਡਿਓ ਤੇ ਫੇਰ ਚੰਗੇ ਕੰਮ ਉੱਥੇ ਲੈ ਕੇ ਆਓ ਤੇ ਤਾਂ ਹੀ ਸਮਝੋ ਜਾਣ ਦਾ ਫਾਇਦਾ ਤੇ ਜੇ ਸਗੋਂ ਭੈੜੇ ਕੰਮ ਹੀ ਨਿੰਦਿਆ ਗ੍ਰਹਿਣ ਕਰਕੇ ਉੱਥੋਂ ਆ ਜਾਣੀ ਤੇ ਕੂਕੇ ਕੀ ਕਰਦੇ ਨੇ ਇਹ ਉਹ ਕਰਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਬਾਰਾਂ 12 ਪਾਸ਼ਿਆਂ ਦਾ ਅਰਦਾਸਾ ਕਰ ਉਹ ਤੇ ਤੂੰ ਭਾਵੇਂ ਇੱਕ ਦਾ ਕਰ ਹਾਂ ਤੈਨੂੰ ਕੀ ਤੈਨੂੰ ਤਾਂ ਨਹੀਂ ਆਉਂਦੇ ਵੀ ਤੂੰ 12 ਦਾ ਜਾਂ 14 ਦਾ ਕਰ ਟਕਾਰ ਆ ਜਿੱਥੇ ਜਿੱਥੇ ਤੇਰਾ ਹੈ ਕਿਸੇ ਦਾ ਜ਼ਿਕਰ ਕਿਉਂ ਛੁੱਟਣਾ ਆਤਮਾ ਸਾਫ਼ ਰੱਖ ਸੋ ਮੇਰਾ ਮਤਲਬ ਸਿਰ ਕਹਿਣ ਤੋਂ ਇਹ ਸੀ ਕਿ ਛੱਡੀਆਂ ਛੱਡਣ ਯੋਗ ਜਿਹੜੀਆਂ ਚੀਜ਼ਾਂ ਨੇ ਉਹ ਛੱਡਣਾ ਚਾਹੀਦਾ ਰੋਜ਼ ਤੁਸੀਂ ਮੂਰਖਾਂ ਦੀ ਇੱਕ ਪੌੜੀ ਪੜਦੇ ਹੋ ਜਪਜੀ ਸਾਹਿਬ ਅਸੰਖ ਮੂਰਖ ਅੰਧ ਘੋਰ ਅਸੰਖ ਮੂਰਖਾਂ ਅਸੰਖ ਅੰਧ ਮੂਰਖਾਂ ਔਰ ਅਸੰਖ ਘੋਰ ਮੂਰਖਾਂ ਉਹਨਾਂ ਵਿੱਚ ਕਿਹੜੀ ਆਉਂਦੀ ਹੈ ਪੰਤੀ ਅਸੰਖ ਗਾਲਵਾੜ ਅਧਿਆਕ ਬਾ ਇੱਕ ਦਿਨ ਮੈਂ ਤੇ ਇੱਕ ਬਜ਼ੁਰਗ ਮੇਰੇ ਨਾਲ ਹੁੰਦੇ ਸਨ ਉਹਨਾਂ ਦੇ ਮੈਂ ਨਾਲ ਹੁੰਦਾ ਸਾਂ ਵੈਸੇ ਤੇ ਉਹਨਾਂ ਸਿੰਘ ਜੀ ਭਗਵਾਨਾ ਜੀ ਭਗਦੇ ਦੇ ਸਨ ਇੱਕ ਦਿਨ ਅਸੀਂ ਲੁਧਿਆਣੇ ਦੌਰੇ ਤੁਰੇ ਜਾਈਏ ਤੇ ਇੱਕ ਬਾਬਾ ਬਾਵਾ ਬੁੱਢਾ ਉਹ ਜਪਜੀ ਸਾਹਿਬ ਦਾ ਪਾਠ ਕਰੇ ਤੇ ਅੰਮ੍ਰਿਤ ਵੇਲਾ ਸੀ ਜੇ ਤੇ ਇਸ਼ਨਾਨ ਪਾਣੀ ਕੀਤਾ ਹੋਣਾ ਉਹਨੂੰ ਜਪਜੀ ਸਾਹਿਬ ਦਾ ਪਾਠ ਕਰੇ ਤੇ ਨਾਲੇ ਆਂਡਾ ਖਾਈ ਜਾ ਇੱਥੇ ਕੋ ਪਹੁੰਚਿਆ ਆਵੇ ਸਰਦਾਰ ਵੱਡ ਹੱਦਿਆ ਕਮਾਏ ਮੈਂ ਕੋਲ ਚਲਾ ਗਿਆ ਮੈਂ ਕਿਹਾ ਭਗਵਾਨ ਜੀ ਨਾਲ ਗੱਲ ਕਰਕੇ ਜਾਈਏ ਪਰ ਕਹਿੰਦਾ ਕਿਉਂ ਲੜਾਈ ਲੈਣੀ ਆ ਤੂੰ ਤੇ ਮੈਨੂੰ ਮੋੜਨਾ ਮੈਂ ਮੈਂ ਕਿਹਾ ਕੱਲਾ ਅਸੀਂ ਦੋਵਾਂ ਦੇ ਵਾਦਾ ਕੱਟਾ ਕਰੇਗਾ ਤੂੰ ਤਾਂ ਉਹ ਤੇ ਹੁਣ ਚੁੱਪ ਕਰ ਜੋ ਜੋ ਹੀ ਆਂਦੀ ਇਹਦੇ ਨਾਲ ਕਰਦੇ ਅਸੀਂ ਕਰਦੇ ਤੈਨੂੰ ਫੜਕਾਵਾਂਗੇ ਦੇ ਬਾਦੀ ਗੱਲ ਕਰ ਮੈਂ ਕੋਈ ਵੀ ਨਾ ਆ ਗਿਆ ਮੈਂ ਕੋਲ ਚਲਾ ਗਿਆ ਮੈਂ ਕਿਹਾ ਬਾਬਾ ਜੀ ਸਾਹਿਬ ਸ੍ਰੀ ਅਕਾਲ ਆਓ ਗੁਰਮੁਖੋ ਸਤਿ ਸ੍ਰੀ ਅਕਾਲ ਹਾਂ ਸਾਨੂੰ ਮਹਾਰਾਜ ਤੁਹਾਡੇ ਚਰਨੀਆਂ ਥਲਾਣਾ ਚਾਹੀਦਾ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜਲਦੀ ਸਭ ਦਾ ਪਾਠ ਕਰਦੇ ਹਾਂ ਜੀ ਇਹ ਸਤਿਗੁਰਾਂ ਦੀ ਬੜੀ ਕਿਰਪਾ ਮੈਂ ਰੋਜ਼ ਹੀ ਪਾਠ ਕਰਦਾ ਮੈਂ ਆਂਦਾ ਵੀ ਰੋਜ਼ ਹੀ ਖਾਂਦਾ ਹੋਏਗਾ ਬਾਬਾ ਬਾਬਾ ਤੇਰੀ ਗੜੀ ਕਰ ਕੋਏ ਤੈਨੂੰ ਜਲਦੀ ਸਾਹਿਬ ਕੀ ਆਂਦੀ ਤੇ ਤੂੰ ਆਂਡੇ ਨੂੰ ਚੱਕ ਮਾਰਨ ਦੀ ਆਇਆ ਸਾਹਿਬ ਜੀ ਜਿਹੜਾ ਪਾਠ ਕਰਦਾ ਫੇਰ ਮਾਂ ਸ਼ਰਾਬ ਖਾਂਦਾ ਤੇ ਉਹ ਆਪਣੇ ਅੰਦਰ ਖੋਜ ਲੈ ਕੇ ਮੈਂ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦਾ ਸਿੱਖ ਹਾਂ ਸੋ ਇਸ ਵਾਸਤੇ ਮੇਰਾ ਮਤਲਬ ਸਿਰਫ ਕਹਿਣ ਤੋਂ ਹੈ ਇਹਨਾਂ ਗੱਲਾਂ ਤੋਂ ਬਚੋ ਇਹ ਚੀਜ਼ਾਂ ਛੱਡੋ ਮਾਲ ਛੱਡੋ ਸ਼ਰਾਬ ਛੱਡੋ ਹੁਣ ਮੈਂ ਆਖਰੀ ਅਰਜ਼ ਕਰਨ ਦਾ ਮਤਲਬ ਇਹ ਹੈ ਕਿ ਇੱਥੇ ਤੁਸੀਂ ਆਇਓ ਕੱਲ ਦੇ ਸਤਗੁਰਾਂ ਦੇ ਦਰਸ਼ਨ ਕੀਤੇ ਨੇ ਤੇ ਚੂਹੀ ਦੀ ਚੂਹੀ ਬਣ ਕੇ ਨਾ ਇੱਥੋਂ ਤੱਕ